ਕੰਸ ਮੰਤਰੀਆਂ ਸੋ ਵਿਚਾਰ ਕਰਤ ਪਿਆ ਦੋਹਰਾ ਮੰਤਰੀ ਸਗਲ ਬੁਲਾਏ ਕਹਿ ਕੀਨੋ ਕੰਸ ਵਿਚਾਰ ਬਾਲਕ ਜੋ ਮਮ ਦੇਸ ਮੈਂ ਸੋ ਸਭ ਡਾਰੂ ਮਾਰ ਸਈਆ ਭਾਗਵਤ ਕੀ ਜੈ ਸੁਧ ਕਥਾ ਬਹੁ ਬਾਤ ਭਰੇ ਭਲੀ ਭਾਂਤ ਉਚਾਰੀ ਬਾਕੀ ਕਹੋ ਸੁਣਿਓ ਕਥਾ ਕੋ ਸੁਭ ਰੂਪ ਤਰਿਓ ਬ੍ਰਿਜ ਮਦ ਮੁਰਾਰੀ ਦੇਵ ਸਭੈ ਹਰਖੇ ਸੁਨ ਭੂਮੈ ਔਰ ਮਨੈ ਹਰਖੈ ਨਰ ਨਾਰੀ ਮੰਗਲ ਹੋਏ ਘਰਾ ਕਰ ਮੈਂ ਉਤਰਿਓ ਅਵਤਾਰਨ ਕੋ ਅਵਤਾਰੀ ਸੋਈਆ ਜਾਗ ਉਠੀ ਜਸਦਾ ਜਬਹੀ ਪਿਕ ਪੁੱਤਰ ਹੈ ਦੇਣ ਲਗੀ ਹੁਨੀਆ ਹੈ ਪੰਡਤਨ ਕੋ ਅਰਗਾਇਨ ਕੋ ਬਹੁ ਦਾਨ ਦਿਓ ਸਭ ਹੀ ਗੁਨੀਆ ਹੈ ਪੁੱਤਰ ਪਇਓ ਸੁਨ ਕੈ ਬ੍ਰਿਜ ਭਾਮਨ ਓਡ ਕੈ ਲਾਲ ਚਲੀ ਚੁਨੀਆ ਹੈ ਜਿਉ ਮਿਲ ਕੈ ਘਨ ਕੇ ਦਿਨ ਮੈਂ ਉਡ ਕੈ ਸੋ ਚਦੀ ਜੋ ਮਨੋ ਮੁਨੀਆ ਹੈ ਨੰਦ ਬਾਜ ਕੰਸ ਬ੍ਰਜ ਦੋਹਰਾ ਨੰਦ ਮਹਿਰ ਲੈ ਭੇਟ ਕੋ ਗਇਓ ਕੰਸ ਕੇ ਪਾਸ ਪੁੱਤਰ ਪਇਓ ਹਮਰੇ ਗ੍ਰਹਿ ਜਾਏ ਕਹੀ ਅਰਦਾਸ ਬਸ ਦੇਵ ਬਾਜ ਨੰਦ ਸੋਂ ਦੋਹਰਾ ਨੰਦ ਚਲਿਓ ਗ੍ਰਹਿ ਕੋ ਜਪੈ ਸੁਣੀ ਬਾਤ ਬਸ ਦੇਵ ਭੈ ਹਵੈ ਹੈ ਤੁਮ ਕੋ ਵਡੋ ਸੁਨੋ ਗੋਪਤੀ ਭੇਵ ਕੰਸ ਬਾਜ ਬਕੀ ਸੋ ਸਵਈਆ ਕੰਸ ਕਹੈ ਬਕੀ ਬਾਤ ਸੁਨੋ ਇਹ ਆਜ ਕਰੋ ਤੂੰ ਕਾਜ ਹਮਾਰੋ ਬਾਰਕ ਜੇ ਜਨਮੈ ਇਹ ਦੇਸ ਮੈਂ ਤਾਹੇ ਕੋ ਜਾਏ ਕੈਸੀ ਗਿਰ ਸੰਗਾਰੋ ਕਾਲ ਵਹਿ ਹਮਰੋ ਕਹੀਐ ਤਿਹ ਤਰਾਸ ਦਰਿਓ ਹੀਰਾ ਮਮ ਭਾਰੋ ਹਾਲ ਬਿਹਾਲ ਭਇਓ ਤਿਹ ਕਾਲ ਮਨੋ ਤਨ ਮੈਂ ਜੋ ਦਸਿਓ ਅਹਕਾਰੋ ਪੂਤਨਾ ਬਾਜ ਕੰਸ ਪ੍ਰਤ ਦੋਹਰਾ ਇਹ ਸੁਨ ਕਹਿਤਾ ਪੂਤਨਾ ਕਹੀ ਕੰਸ ਸੋ ਬਾਤ ਬਾਰ ਮਾ ਜਾਏ ਸਭ ਹਨੋ ਮਿਟੈ ਤੁਹਾਰੋ ਤਾਤ ਸੁਈਆ ਸੀਸ ਨਿਵਾਇ ਉਠੀ ਤਬ ਬੋਲ ਸੋ ਕੋਲ ਮਿੱਠਾ ਲਗਟੋ ਥਨ ਮੈਂ ਬਾਲ ਜੋ ਪਾਨ ਕਰੇ ਤਜੈ ਪ੍ਰਾਨਨ ਤਾਹੇ ਮਸਾਨ ਕਰੋ ਛਿਨ ਮੈਂ ਬੁੱਧ ਤਾਨ ਸੁਜਾਨ ਕਹਿਓ ਸਤਿਮਾਨ ਸੋ ਆਏ ਹੈ ਟੋਰ ਕੇ ਤਾਹਨ ਮੈਂ ਨਿਰਭਉ ਨਿਰਪਰਾਜ ਕਰੋ ਨਗਰੀ ਸਗਰੀ ਜਿਨ ਸੋਚ ਕਰੋ ਮਨ ਮੈਂ ਕਬਿਓ ਬਾਜ ਦੁਹਰਾ ਅਤਿ ਪਾਪਨ ਜਗੰਨਾਥ ਪਰ ਬੀੜਾ ਲਿਓ ਉਠਾਏ ਕਪਟ ਰੂਪ ਸੋਹਰਾ ਸਜੇ ਗੋਕਲ ਪਹੁੰਚੀ ਜਾਏ ਸੋਇਆ ਕਾਜਰ ਨੈਣ ਦੀਏ ਮਨ ਮੋਹਤ ਈਂਗਰ ਕੀ ਬਿੰਦਰੀ ਜੋ ਬਿਰਾਜੈ ਟਾਂਡ ਪੁਝਾਨ ਬਣੀ ਕੱਢ ਕੇ ਹਰੇ ਪਾਇਨ ਨੂੰ ਉਪਰ ਕੀ ਧੁਨ ਬਾਜੈ ਹਾਰ ਗਰੇ ਮੁਗਤਾਹਲ ਕੇ ਗਈ ਨੰਦ ਦੁਆਰ ਹੈ ਕੰਸ ਕੈ ਕਾਜੈ ਵਾਸ ਸੁਬਾਸ ਬਸੀ ਸਭ ਹੀ ਤਨਮ ਆਨਨ ਮੈਂ ਸਸੀ ਕੋਟਿਕ ਲਾਜੈ ਜਸ ਦਾ ਬਾਜ ਪੂਤਨਾ ਪ੍ਰਤ ਦੋਹਰਾ ਭਉ ਆਦਰ ਕਰ ਪੂਛਿਓ ਜਸ ਮਤਿ ਬਚਨ ਰਸਾਲ ਆਸਨ ਪੈ ਬੈਠਾਏ ਕੈ ਕਹੋ ਬਾਤ ਕਹੋ ਬਾਰ ਪੂਤ ਨਾ ਬਾਜ ਸੋ ਦਾਸਿਓ ਦੋਹਰਾ ਮਹਾਰ ਤਿਹਾਰੇ ਸੁਤ ਸੁਨਿਓ ਜਨਮਿਓ ਰੂਪ ਅਨੂਪ ਮੋ ਗੋਦੀ ਦਾ ਦੂਧ ਕੋ ਹੋਵੇ ਸਭ ਕੋ ਭੂਪ ਸੁਈਆ ਗੋਦ ਦਇਓ ਜਸਦਾ ਤਬ ਤਾਕੇ ਸੋ ਅੰਤ ਸਮੈ ਤਬ ਹੀ ਉਨ ਲੀਨੋ ਭਾਗ ਬੜੇ ਦੁਰਬੁੱਧਨ ਕੇ ਭਗਵਾਨ ਹੈ ਕੋ ਜਿਨ ਆਸਥਨ ਦੀਨੋ ਛੀਰ ਕਤਰ ਸੋ ਤਾਹੀ ਕੇ ਪ੍ਰਾਨ ਸੋ ਐਚ ਲਏ ਮੁਖ ਮੋ ਏਕੀਨੋ ਜਿਉ ਗਗੜੀ ਤੁਮਰੀ ਤਨ ਲਾਇ ਕੈ ਤੇਲ ਲੈ ਤੁਚ ਛਾੜ ਕੈ ਪੀਨੋ ਦੋਹਰਾ ਪਾਪ ਕਰਿਓ ਬਹੁ ਪੂਤ ਨਾ ਜਾਸੋ ਨਰਕ ਡਰਾਏ ਅੰਤ ਕਯੋ ਹਰਿ ਛਾੜਦਾ ਬਸੀ ਵਿਕੁੰਠਾ ਜਾਏ ਸੋਈਆ ਦੇਹ ਛੇ ਕੋਸ ਪ੍ਰਮਾਨ ਪਈ ਪੁਖਰਾ ਜਿਮ ਪੇਟ ਮੁਖੋ ਨਲੁਆਰੇ ਡੰਡ ਦੋ ਕੂਲ ਪੈ ਤੇ ਕੇ ਬਾਰ ਸਿਵਾਲ ਤੇ ਸੇਖ ਹੁਆਰੇ ਸੀਸ ਸੁਮੇਰ ਕੋ ਸ੍ਰਿੰਗ ਭਇਓ ਤੇ ਆਖਰ ਮੈਂ ਪਰਗੇ ਖਡੂਆਰੇ ਸਾਹਾ ਕੇ ਕੋਟ ਮੇ ਤੋਪ ਲਗੀ ਬਿਬ ਘੋਲਣ ਕੇ ਹਵੈ ਗਏ ਗਲੁਆਰੇ ਦੁਹਰਾ ਅਸਥਨ ਮੁਖ ਲੈ ਕ੍ਰਿਸ਼ਨ ਤੇ ਉਪਰ ਸੋਏ ਗਏ ਕਾਇ ਤਵੈ ਬ੍ਰਿਜ ਲੋਕ ਸਭ ਗੋਦ ਉਠਾਏ ਲਏ ਦੁਹਰਾ ਕਾਟ ਕਾਟ ਤਨ ਇਕਠੇ ਕੀ ਅਵਤਾ ਕੋ ਢੇਰ ਦੇ ਈਂਧਨ ਚਹੂਰ ਤੇ ਬਾਰਤ ਲਗੀ ਨਾ ਬੇਰ ਸੋਈਆ ਜਬ ਹੀ ਨੰਦ ਆਏ ਹੈ ਗੋਕਲ ਮੈਂ ਲਈ ਬਾਸ ਸੁਬਾਸ ਮਹਾਬਿਸ ਮਾਨਿਓ ਲੋਕ ਸਵੈ ਬ੍ਰਿਜ ਕੋ ਬਿਰਤਾਂਤ ਕਹਿਓ ਸੁਨ ਕੈ ਮਨ ਮੈਂ ਡਰਪਾਨਿਓ ਸਾਚ ਕਹੀ ਬਸ ਦੇਵਹਿ ਮੋ ਪੈ ਸੋ ਪ੍ਰਤੱਛ ਭਈ ਹਮ ਜਾਣਿਓ ਤਾ ਦਿਨ ਤਾਨ ਅਨੇਕ ਦਿਓ ਸਭ ਵਿਪਨ ਭੇਦ ਅਸੀਸ ਬਖਾਨਿਓ ਦੋਹਰਾ ਬਾਲ ਰੂਪ ਵੈ ਉਤਰਿਓ ਦਇਆ ਸਿੰਧ ਕਰਤਾਰ ਪ੍ਰਥਮ ਉਧਾਰੀ ਪੂਤਨਾ ਭੂਮ ਉਤਾਰਿਓ ਭਾਰ ਇਤ ਸ੍ਰੀ ਦਸਮ ਸਕੰਧ ਪੁਰਾਣੇ ਵਿਚਿਤਰ ਨਾਟਕ ਪੂਤਨਾ ਬਧ ਧਿਆਏ ਸਮਾਪਤੰ ਅਥ ਨਾਮ ਕਰਨ ਕਥਨ ਦੋਰਾ ਬਾਸ ਦੇਵ ਤਵ ਗਰਕ ਕੋ ਨਿਗਟ ਸੋ ਕਈ ਬਿਠਾਏ ਗੋਕੁਲ ਨੰਦਾ ਕੇ ਪਵਨ ਕਿਰਪਾ ਕਰੋ ਤੁਮ ਜਾਏ ਉਤੈ ਤਾਤ ਹਮ ਰਹਿ ਤਹਾ ਨਾਮ ਕਰਨ ਕਰ ਦੇ ਹੋ ਹਮ ਤੁਮ ਬਿਨ ਨਹੀਂ ਜਾਣਹੀ ਔਰ ਸ਼ਰਵਣ ਸੁਨ ਲੇ ਹੋ ਸਵਈਆ ਬੇਗ ਚਲਿਓ ਦਿਜ ਗੋਕਲ ਬਸ ਦੇ ਮਹਾਨ ਕਹੀ ਸੋਈ ਮਾਨੀ ਨੰਦ ਕੇ ਧਾਮ ਗਇਓ ਤਬ ਹੀ ਬਹੁ ਆਦਰ ਤਾਹੇ ਕਰਿਓ ਨੰਦ ਰਾਣੀ ਨਾਮ ਸੋ ਕ੍ਰਿਸ਼ਨ ਕਹਿਓ ਇਹ ਕੋ ਕਰਮਾਨ ਲਈ ਇਹ ਬਾਤ ਬਖਾਨੀ ਲਾਇ ਲਗਨ ਨਛਤਰਣ ਸੋਧ ਕਹੀ ਸਮਝਾਏ ਅਕਥ ਕਹਾਣੀ ਦੋਹਰਾ ਕ੍ਰਿਸ਼ਨ ਨਾਮ ਤਾਕੋ ਧਰਿਓ ਗਰਗਹਿ ਮਨੈ ਵਿਚਾਰ ਸਿਆਮ ਪਲੋਟੈ ਪਾਏ ਜਿਹ ਇਹ ਸਮ ਮਨੋ ਮੁਰਾਰ ਸੁਕਲ ਬਰਨ ਸਾਜੁਗ ਪਏ ਪੀਤ ਬਰਨ ਤ੍ਰੇਤਾਏ ਪੀਤ ਬਰਨ ਪਟ ਸਿਆਮ ਤਨ ਨਰ ਨਾ ਹਨਕੇ ਨਾਹੇ ਸੋਇਆ ਅੰਨਿਆ ਦਇਓ ਕਰ ਗੈ ਜਬ ਨੰਦਾ ਹੈ ਤਉ ਉਠ ਗੈ ਜਮਨਾ ਤਟ ਆਇਓ ਨਾਇ ਕਟੈ ਕਰ ਕੈ ਤੁਧਿਆ ਹਰਿ ਕੋ ਅਰਦੇ ਉਨ ਭੋਗ ਲਗਾਇਓ ਆਏ ਗਏ ਨੰਦ ਲਾਲ ਤਵੈ ਕਰ ਸੋ ਗਹਿ ਕੈ ਆਪਣੇ ਮੁਖ ਪਾਇਓ ਚੱਕਰ ਤਵੈ ਗਿਓ ਭੇਗ ਤਵੈ ਤਿਹ ਅਨਿਆ ਸਵੈ ਇਨ ਭੀਟ ਗਵਾਇਓ ਫੇਰ ਵਿਚਾਰ ਕਰਿਓ ਮਨ ਮੈਂ ਇਹ ਤੋ ਨਹ ਬਾਲਕ ਪੈ ਹਰਜੀ ਹੈ ਮਾਨਸ ਪੰਚ ਭੂ ਆਤਮ ਕੋ ਮਿਲ ਕੈ ਤਿਨ ਸੋ ਕਰਤਾ ਸਰਦੀ ਹੈ ਯਾਦ ਕਰੀ ਮਮਤਾ ਇਹ ਕਾਰਨ ਮਦ ਕੋ ਦੂਰ ਕਰੈ ਕਰਜੀ ਹੈ ਮੂਦ ਲਈ ਤਿਹ ਕੀ ਮਦ ਜੋ ਪਟ ਸੋ ਤਨ ਢਾਂਪਤ ਜਿਉ ਦਰਜੀ ਹੈ ਸਈਆ ਨੰਦ ਕੁਮਾਰ ਦਰਬਾਰ ਪਇਓ ਜਬ ਤੋ ਮਨ ਬਾਮਨਾ ਕ੍ਰੋਧ ਕਰਿਓ ਹੈ ਮਾਤ ਖਿਜੀ ਜਸ ਦਾ ਹਰ ਕੋ ਗਹਿ ਕੈ ਉਰ ਆਪਣੇ ਲਾਇ ਧਰਿਓ ਹੈ ਬੋਲ ਉਠੇ ਭਗਵਾਨ ਤਬੈ ਇਹ ਦੋਸਨ ਹੈ ਮੋਹਿ ਯਾਦ ਕਰਿਓ ਹੈ ਪੰਡਤ ਜਾਣ ਲਈ ਮਨ ਮੈਂ ਉਠ ਕੈ ਤਿਹ ਕੇ ਤਬ ਪਾਏ ਪਰਿਉ ਹੈ ਇੰਦੋਹਰਾ ਨੰਦ ਦਾਨ ਤਾ ਕਉ ਦਇਓ ਕਹ ਲੋ ਕਉ ਸੁਨਾਏ ਗਰਗ ਆਪਣੇ ਘਰ ਚਲਿਓ ਮਹਾ ਪ੍ਰਮੋਦ ਮਨ ਪਾਏ ਇਤ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਾਮ ਕਰਨ ਵਰਣਨ ਸੋਈਆ ਬਾਲਗ ਰੂਪ ਤਰੇ ਹਰ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ ਮਾਤ ਲਡਾਵਤ ਹੈ ਤਿਹ ਕੋ ਓ ਚੁਲਾਵਤ ਹੈ ਕਰ ਮੋਹਿਤ ਕੈਸੇ ਤਾ ਛਬ ਕੀ ਉਪਮਾ ਅਤਹੀ ਕਬ ਸ਼ਾਮ ਕਹੀ ਮੁਖ ਤੇ ਫੁਨਿਆ ਸੇ ਹੂਮ ਦੁਖੀ ਮਨ ਮੈਂ ਅਤਹੀ ਜਨ ਪਾਲ ਥੈ ਰਿਬਦੈ ਤਨ ਜੈਸੇ ਭੂਖ ਲਗੀ ਜਬ ਹੀ ਹਰ ਕੋ ਤਬ ਪੈ ਜਸਦਾ ਥਨ ਕੋ ਤਿਨ ਚਾਹਿਓ ਮਾਤ ਉਠੀ ਨਾ ਪਇਓ ਮਨ ਕ੍ਰੁੱਧ ਤਬੈ ਪਗ ਸੋ ਮਹਿ ਗੋੜ ਕੈ ਬਾਹਿਓ ਤੇਲ ਤਰਿਓ ਵਰ ਕੀਓ ਪਰਿਓ ਛੁੱਟ ਭੂਮ ਪਰਿਓ ਜਸ ਸਿਆਮ ਸਰਾਇਓ ਹੋਤ ਕੁਲਾਹਲ ਮਧਪੁਰੀ ਤਰਨੀ ਕੋ ਮਨੋ ਸਭ ਸੋਖ ਸੋ ਲਾਹਿਓ ਧਾਏ ਗਏ ਬ੍ਰਿਜ ਲੋਕ ਸਭੈ ਹਰ ਜੀ ਤਿਨ ਆਪਣੇ ਕੰਠ ਲਗਾਏ ਔਰ ਸਭੈ ਬ੍ਰਿਜ ਲੋਕ ਬਥੂ ਮਿਲ ਭਾਂਤਨ ਭਾਂਤਨ ਮੰਗਲ ਗਾਏ ਭੂਮ ਹਲੀ ਨਭ ਜੋ ਇਹ ਕੌਤਕ ਬਾਰਨ ਭੇਦ ਜੋ ਭਾਗ ਸੁਨਾਏ ਚੱਕਰਤ ਬਾਤ ਪੈ ਸੁਨ ਕੈ ਆਪਣੇ ਮਨ ਮੈਂ ਤਿਨ ਸਾਚ ਨਾ ਲਾਏ ਸਈਆ ਕਾਨ ਹੈ ਕੇ ਸਿਰ ਸਾਚ ਹੋਏ ਕੈ ਹੋ ਸਵੈ ਤਿਨ ਅੰਗਨ ਕੋ ਹਰ ਲੋਕ ਬੁਲਾਏ ਸਵੈ ਬ੍ਰਿਜ ਕੇ ਬਹੁ ਦਾਨ ਦਇਓ ਤਿਨ ਮੰਗਨ ਕੋ ਹਰ ਦਾਨ ਦਇਓ ਸਭ ਹੀ ਗ੍ਰਹਿ ਕੋ ਕਰ ਕੈ ਪਟ ਰੰਗਣ ਰੰਗਨ ਕੋ ਇਹ ਸਾਜ ਬਨਾਇ ਦਇਓ ਤਿਨ ਕੋ ਯਾਰ ਔਰ ਦਇਓ ਦੁਖ ਪੰਗਨ ਕੋ ਕੰਸ ਬਾਜ ਤ੍ਰਿਣਾ ਵਰਤ ਸੋ ਅੜਿਲ ਜਵੈ ਪੂਤਨਾ ਹਨੀ ਸੁਨੀ ਗੋਕਲ ਵਿਖੈ ਤ੍ਰਿਣਾ ਵਰਤ ਸੋ ਕਹਿਓ ਜਾਹੋ ਤਾ ਕੋ ਤਿਖੈ ਨੰਦ ਲਾਲ ਕੋ ਮਾਰੋ ਐਸੇ ਪਟਕ ਕੈ ਹੋ ਪਾਥਰ ਜਾਣ ਚਲਾਈਐ ਕਰ ਸੋ ਝਟਕ ਕੈ ਸੋਈਆ ਕੰਸਾ ਕੈ ਤਸਲੀਮ ਚਲਿਓ ਹੈ ਤ੍ਰਿਣਾ ਵਰਤ ਸੀ ਘਰਦੈ ਗੋਕਲ ਆਇਓ ਬੌਡਰ ਕੋ ਤਵ ਰੂਪ ਤਰਿਓ ਧਰਨੀ ਪਰ ਕੈ ਬਲ ਪਉਨ ਬਹਾਇਓ ਆਗਮ ਜਾਨ ਕੈ ਭਾਰੀ ਪਇਓ ਮਾਰ ਤਵੈ ਵਹਿ ਭੂਮ ਪਰਾਇਓ ਧੂਰ ਪੈ ਦ੍ਰਿਗ ਮੂਦ ਕੈ ਲੋਕਨ ਲੈ ਹਰਿ ਕੋ ਨਭ ਕੇ ਮਗਤਾਇਓ ਜੋ ਹਰ ਜੀ ਨਾ ਬੀਜ ਗਇਓ ਕਰਤਓ ਆਪਣੇ ਬਲ ਕੋ ਤਨ ਚੱਟਾ ਰੂਪਿਆਨ ਕੋ ਤਰ ਕੈ ਮਿਲ ਜੁਦ ਕਰਿਓ ਤਬ ਰਾਛ ਫੱਟਾ ਫੇਰ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤਰ ਕੋ ਕਟਾ ਰੁੰਡ ਗਿਰਿਓ ਜਨ ਭੇਡ ਗਿਰਿਓ ਜਿਮ ਮੁੰਡ ਪਰਿਓ ਜਨ ਡਾਰ ਤੇ ਖੱਟਾ ਇਤ ਸ੍ਰੀ ਵਿਚਿਤ੍ਰ ਨਾਟਕੇ ਗ੍ਰੰਥੇ ਕ੍ਰਿਸ਼ਨ ਅਵਤਾਰੇ ਤ੍ਰਿਣਾਵਰਤ ਬਧਾ